ਚੌਪਈ ਧਰਮਨ ਪਦ ਕੋ ਆਦ ਬਖਾਨੋ ਧਾਕੇ ਅੰਤ ਛਤਰ ਪਦ ਠਾਨੋ ਸਰਬ ਤੁਖ ਕੇ ਨਾਮ ਦੀਜੈ ਯਾ ਮੈਂ ਭੇਦ ਨਾਇਕ ਨਹੀਂ ਕੀਜੈ ਆਦ ਗ੍ਰਾਂਤਨੀ ਸ਼ਬਦ ਉਚਾਰੋ ਤਾਕੇ ਅੰਤ ਛਤਰ ਪਦ ਡਾਰੋ ਸਭ ਸ੍ਰੀ ਨਾਮ ਤੁਖ ਕੇ ਜਾਣੋ ਜਾ ਕੇ ਵਿਖੇ ਭੇਦ ਨਹੀਂ ਮਾਨੋ ਸ਼ਬਨੀ ਆਦ ਉਚਾਰਨ ਕੀਜੈ ਰਿਪ ਪਦ ਅੰਤ ਤਮਨ ਕੇ ਦੀਜੈ ਨਾਮ ਤੁਖ ਕੇ ਸਗਲ ਪਛਾਨੋ ਜਾ ਕੇ ਵਿਖੇ ਭੇਦ ਨਹੀਂ ਮਾਨੋ ਪ੍ਰਥਮ ਬਾਜਨੀ ਸ਼ਬਦ ਬਖਾਨੋ ਪਦ ਅੰਤ ਤਮਨ ਕੇ ਠਾਨੋ ਸਭ ਸ੍ਰੀ ਨਾਮ ਤੁਖ ਕੇ ਲਈਐ ਚਿਤ ਮਹਿ ਰੁਚੈ ਤਸੀ ਠਾਂ ਕਈਐ ਅੜਿਲ ਆਦ ਬਾਣੀ ਸ਼ਬਦ ਬਖਾਨਨ ਕੀਜੀਐ ਪਾ ਕੇ ਪਾਛੇ ਸਤਰ ਸ਼ਬਦ ਕਹੋ ਦੀਜੀਐ ਸਗਲ ਕੇ ਨਾਮ ਚਤਰ ਜੀ ਜਾਣੀਐ ਹੋ ਚਈਐ ਜਵਨੈ ਠਵਰ ਸੋ ਤਹਾਂ ਬਖਾਨੀਐ ਆ ਤੁਰੰਗਨੀ ਮੁਖ ਤੇ ਸ਼ਬਦ ਬਖਾਨੀਐ ਪਦ ਤਾ ਕੇ ਅੰਤ ਸੋ ਬਹੁਰ ਪਰਮਾਨੀਐ ਸਗਲ ਤੁਪਕ ਕੇ ਨਾਮ ਸੁਗਰ ਲਹਿ ਲੀਦੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਆ ਹੈ ਨੀ ਸ਼ਬਦ ਹੈ ਮੁਕਤੇ ਆਦ ਉਚਾਰਿਐ ਤਾ ਕੇ ਅੰਤ ਅੰਤ ਕਰ ਪਦ ਕੋ ਡਾਰਿਐ ਸਗਲ ਤੁਪਕ ਕੇ ਨਾਮ ਸੁਗਰ ਜੀ ਜਾਨਿਓ ਹੋ ਦਿਓ ਜਹਾਂ ਤੁਮ ਚਾਹੋ ਸੋ ਤਹੀ ਬਖਾਨਿਓ ਚਾਉ ਪਈ ਸਹਿ ਧਵਨੀ ਸਬਦਾਦ ਉਚਾਰੋ ਆਦ ਪਦ ਅੰਤ ਤਮਨ ਕੇ ਡਾਰੋ ਸਗਲ ਤੁਪਕ ਕੇ ਨਾਮ ਪਛਾਨਾਓ ਜਾ ਮੈਂ ਭੇਦ ਨਾਇਕ ਨਹੀਂ ਮਾਨਾਓ ਆਦ ਅਰਬਨੀ ਸ਼ਬਦ ਬਖਾਨਹੁ ਆਰੇ ਪਾਦੇ ਅੰਤ ਤਵਨ ਕੇ ਠਾਨਹੁ ਸਕਲ ਤੁਪਕ ਕੇ ਨਾਮ ਪਛਾਨਹੁ ਯਾ ਮੈਂ ਭੇਦ ਨੈਕ ਨਹੀਂ ਜਾਣਹੁ ਆਦ ਤੁਰੰਗਨੀ ਸ਼ਬਦ ਬਖਾਨਹੁ ਆਰੇ ਪਦ ਤਾ ਕੇ ਅੰਤ ਪਰਮਾਨਹੁ ਸਭ ਸ੍ਰੀ ਨਾਮ ਤੁਬਕ ਕੇ ਲਈਐ ਜਹ ਚਿਤ ਰਚੈ ਤਹੀਂ ਤੇ ਕਹੀਐ ਆਦ ਘੋਰਨੀ ਸ਼ਬਦ ਪਨੀਜੈ ਪਦ ਅੰਤ ਤਵਨ ਕੇ ਦੀਜੈ ਸਵੈ ਤੁਪਕ ਕੇ ਨਾਮ ਵਿਚਾਰੋ ਜਹ ਚਾਹੋ ਤਿਨ ਤਹੀਂ ਉਚਾਰੋ ਆਦ ਹਸਤਣੀ ਸ਼ਬਦ ਉਚਾਰੋ ਰਿਪ ਪਦ ਅੰਤ ਤਮਨ ਕਹਿ ਡਾਰੋ ਸਭੈ ਤੁਪਕ ਕੋ ਨਾਮ ਲਹੀ ਜੈ ਜੈ ਚਾਹੋ ਤੇ ਤਹੀ ਭਣੀਜੈ ਅੜਿਲ ਆਦੰਤਨੀ ਸ਼ਬਦ ਉਚਾਰਨ ਕੀਜੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਦੀਜੀਐ ਸਗਲ ਤੁਪਕ ਕੇ ਨਾਮ ਸੁਬੁੱਧ ਪਛਾਨੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਮਾਨੀਐ ਚਉਪਈ ਆ ਦੁਰਦਨੀ ਸ਼ਬਦ ਬਖਾਨ ਨਾ ਹੋ ਤਾਕੇ ਅੰਤ ਸਤਰ ਪਦ ਠਾਨ ਨਾ ਹੋ ਨਾਮ ਤੁਕ ਕੇ ਸਗਲ ਲਿਹਿਜੈ ਜਾ ਕੇ ਵਿਖੈ ਭੇਦ ਨਹੀਂ ਕੀਜੈ ਦਿਉਪਨੀ ਆਦ ਉਚਾਰਨ ਕੀਜੈ ਹਰ ਅੰਤ ਤਮਨ ਕੇ ਦੀਜੈ ਸਭ ਸ੍ਰੀ ਨਾਮ ਤੁਕ ਕੇ ਲਈਐ ਜਾ ਚਾਹੋ ਤਾਹੀ ਤੇ ਕਹੀਐ ਆਦ ਪਦਮਨੀ ਸ਼ਬਦ ਬਖਾਨੋ ਆਰ ਪਦ ਅੰਤ ਤਮਨ ਕੇ ਠਾਨੋ ਨਾਮ ਤੁਕ ਕੇ ਸਗਲ ਲਹੀਜੈ ਜਾ ਮੈਂ ਭੇਦ ਨਾ ਕਬੂ ਕੀਜੈ ਅੜਿਲ ਪ੍ਰਥਮ ਵਾਰ ਨੀ ਮੁਖ ਤੇ ਸ਼ਬਦ ਬਖਾਨੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਠਾਨੀਐ ਸਕਲ ਤੁਪਕ ਕੇ ਨਾਮ ਸੋ ਕਬ ਲਹਿ ਲੀਦੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਚਉ ਚਉਪਈ ਆਦ ਬਿਆਲਣੀ ਸਬਦ ਬਖਾਨੋ ਅਰ ਪਦ ਅੰਤ ਤਮਨ ਕੇ ਠਾਨੋ ਸਭ ਸ੍ਰੀ ਨਾਮ ਤੁਪਕ ਕੇ ਜਾਣੋ ਜਾ ਮੈਂ ਭੇਦ ਨਾਇਕ ਨਹੀਂ ਮਾਨੋ ਇਮਣੀ ਆਦ ਉਚਾਰਨ ਕੀਜੈ ਅਰ ਪਦ ਅੰਤ ਤਮਨ ਕੇ ਦੀਜੈ ਸਭ ਸ੍ਰੀ ਨਾਮ ਤੁਪਕ ਕੇ ਹੋਵੈ ਜਾ ਕੋ ਸਕਲ ਸੋ ਕਬ ਕੁਲ ਜੋਵੈ ਪ੍ਰਥਮ ਕੁੰਭਣੀ ਸ਼ਬਦ ਬਖਾਨੋ ਆਰਿ ਪਦ ਅੰਤ ਤਮਨ ਕੇ ਜਾਨੋ ਸਗਲ ਤੁਪਕ ਕੇ ਨਾਮ ਜੈ ਨਿਤ ਪ੍ਰਤ ਮੁਖ ਤੇ ਪਾਠ ਕਰੀ ਕਰੀਜੈ ਅੜਿਲ ਕੁੰਜਰਨੀ ਸ਼ਬਦ ਆਦ ਉਚਾਰਨ ਕੀਜੀਐ ਆਦ ਪਦਤਾ ਕੇ ਅੰਤ ਬਹੁਰ ਕਹਿ ਦੀਜੀਐ ਸਗਲ ਤੁਪਕ ਕੇ ਨਾਮ ਸੁਬੋਧੀ ਜਾਣੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਮਾਨੀਐ ਕਰਨੀ ਸ਼ਬਦ ਸੋ ਮੁਖ ਤੇ ਆਦ ਬਖਾਨੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਠਾਨੀਐ ਸਗਲ ਤੁਪਕ ਕੇ ਨਾਮ ਸੋ ਕਬ ਲਹਿ ਲੀਜੀਐ ਹੋ ਦਿਓ ਚਹੋ ਜੇ ਠਵਰ ਤਹਾਂ ਹੀ ਦੀਜੀਐ ਮੱਧੈ ਧਰਨ ਨੀ ਮੁਖ ਤੇ ਆਪਨੀ ਦੀਐ ਹੰਤਾ ਤਾ ਕੇ ਅੰਤ ਸ਼ਬਦ ਕੋ ਦੀ ਦੀਐ ਸਗਲ ਤੁਪ ਕੇ ਨਾਮ ਚਤਰ ਚਿਤ ਮੈ ਲਹੋ ਹੋ ਕਹਿਓ ਚਹੋ ਇਨ ਜਹਾਂ ਤਹਾਂ ਇਨ ਕੋ ਕਹੋ ਸਿੰਧਰਣੀ ਮੁਖ ਤੇ ਸ਼ਬਦਾਦ ਬਖਾਨੀ ਆਇ ਸਤਰ ਸ਼ਬਦ ਕੋ ਅੰਤ ਤਮਨ ਕਹਿ ਠਾਨੀ ਆਇ ਸਗਲ ਤੁਪ ਕੇ ਨਾਮ ਸੋ ਕਬ ਜੀ ਜਾਨੀ ਆਇ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਮਾਨੀ ਆਇ ਅਨ ਕਪਨੀ ਪਦ ਮੁਖ ਤੇ ਪ੍ਰਥਮ ਪਣੀ ਭਣੀਜੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਦੀਜੀਐ ਸਗਲ ਤੁਪਕ ਕੇ ਨਾਮ ਚਤਰ ਜੀ ਜਾਨੀਐ ਹੋ ਦਇਓ ਚਹੋ ਜੇ ਠਵਰੈ ਤਹੀ ਪਰਮਾਨੀਐ ਪ੍ਰਿਥਵਨਾਗਨੀ ਮੁਖ ਤੇ ਸ਼ਬਦ ਉਚਾਰਿਐ ਸਤਰ ਸ਼ਬਦ ਕਹੋ ਅੰਤ ਤਮਨ ਕੇ ਡਾਰਿਐ ਸਗਲ ਤੁਪਕ ਕੇ ਨਾਮ ਸੁਗਰ ਲੈ ਲੀਜੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਕੀਜੀਐ ਹਰਨੀ ਸ਼ਬਦ ਸੋ ਮੁਖ ਤੇ ਆਦ ਖਾਨੀਐ ਸਤਰ ਸ਼ਬਦ ਕੋ ਧਾ ਕੇ ਅੰਤ ਪਰਮਾਨੀਐ ਸਭ ਸ੍ਰੀ ਰਾਮ ਤੁਮ ਕੇ ਚਤਰ ਪਛਾਨਿਓ ਜਮਨੈ ਠਵਰ ਸੋ ਚਈਐ ਤਹੀ ਬਖਾਨਿਓ ਗਜਨੀ ਸ਼ਬਦ ਬਕਤਰ ਤੇ ਆਦ ਦੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਦੀਜੀਐ ਚਤਰ ਤੁਪਕ ਕੇ ਨਾਮ ਸਗਲ ਲਹਿ ਲੀਜੀਐ ਹੋ ਜੇ ਚਾਹੋ ਤੇ ਠਵਰ ਉਚਾਰਨ ਕੀਜੀਐ ਚਉਪਈ ਸਾਵਜਨੀ ਸ਼ਬਦ ਆਤਮ ਆਤਮਖਾਨ ਆਰਿ ਪਦ ਅੰਤ ਤਮਨ ਕੇ ਠਾਨ ਨਹੁ ਸਭ ਸ੍ਰੀ ਰਾਮ ਤੁਕ ਕੇ ਲਹੀਐ ਜੇ ਠਾਂ ਚਹੋ ਤਹੀ ਤੇ ਕਹੀਐ ਮਾਤੰਗਨੀ ਪਦ ਆਦਿ ਪਣੀ ਜੈ ਆਰਿ ਪਦ ਅੰਤ ਤਵਨ ਕੇ ਦਿਜੈ ਸਭ ਸ੍ਰੀ ਨਾਮ ਤੋ ਕੇ ਹੋਵੈ ਜਾਚੋ ਸਕਲ ਸੋ ਕਬ ਮਿਲ ਜੋਵੈ ਆਦ ਗੈਂਦਨ ਸ਼ਬਦ ਬਖਾਨੋ ਆਰਿ ਪਦ ਅੰਤ ਤਵਨ ਕੇ ਠਾਨੋ ਸਭ ਸ੍ਰੀ ਨਾਮ ਤੁਕ ਕੇ ਲਈਐ ਜਮਨੈ ਠਵਰ ਰੁਚੈ ਤਹ ਕਈਐ ਦੁਮ ਅਰਿ ਆਦ ਉਚਾਰਨ ਕੀਜੈ ਆਰਿ ਪਦ ਅੰਤ ਤਵਨ ਕੇ ਦੀਜੈ ਨਾਮ ਤੁਕ ਕੇ ਸਗਲ ਪਛਾਨੋ ਯਾ ਮੈਂ ਭੇਦ ਨਾ ਕਛ ਜੀ ਜਾਨੋ ਚਉਪਈ ਬਿਰ ਛਾਂਤਕਣੀ ਆਦ ਉਚਾਰੋ ਆਰ ਪਦ ਅੰਤ ਤਮਨ ਕੇ ਡਾਰੋ ਸਭ ਸ੍ਰੀ ਨਾਮ ਤੁਕ ਕੇ ਲਈਐ ਦਇਓ ਚਹਿ ਜਹ ਠਾਂ ਤਹ ਕਹੀਐ ਹਲ ਧਰ ਅਰਣੀ ਆਦ ਜੈ ਆਰ ਪਦ ਅੰਤ ਤਮਨ ਕੇ ਦੀਜੈ ਸਭ ਸ੍ਰੀ ਨਾਮ ਤੁਕ ਕੇ ਜਾਨੋ ਜਹਾਂ ਚਹੋ ਤੇਹ ਠਵਰ ਬਖਾਨੋ ਹਲਦਾਇਕ ਅਰਣੀ ਅਹ ਉਚਰੀਐ ਅੰਤ ਤਮਨ ਕੇ ਡਰੀਐ ਸਭ ਸ੍ਰੀ ਨਾਮ ਤੁਕ ਕੇ ਜਾਨੋ ਯਾਵੈ ਭੇਦ ਨਰੰਚ ਕਮਾਨੋ ਅੜਿਲ ਤਰਾ ਤਰਨ ਅਰਿਨੀ ਸ਼ਬਦ ਆਦਮ ਆ ਸਤਰ ਸ਼ਬਦ ਕੋ ਅੰਤ ਤਮਨ ਕੇ ਠਾਨੀਐ ਸਗਲ ਤੁਪਕ ਕੇ ਨਾਮ ਸੁਖਰ ਲੈ ਲੀਦੀਐ ਹੋ ਜਮਨ ਠਵਰ ਤਿਨ ਚਉ ਤਹੀ ਤੇ ਦੀਦੀਐ ਚਉ ਪਈ ਧੂਰ ਰਾਟ ਅਰਨੀ ਪਦ ਭਾਖੋ ਤਾਕੇ ਅੰਤ ਸਤਰ ਪਦ ਰਾਖੋ ਸਭ ਸ੍ਰੀ ਨਾਮ ਤੁਮਕ ਕੇ ਜਾਨੋ ਜਹ ਚਾਹੋ ਤੇ ਠਵਰ ਪਰਮਾਨੋ ਫਲਦ ਸ਼ਬਦ ਕੋ ਆਦ ਉਚਾਰੋ ਆਰ ਪਦ ਅੰਤ ਤਮਨ ਕੇ ਡਾਰੋ ਸਭ ਸ੍ਰੀ ਨਾਮ ਤੁਕ ਕੇ ਜਾਣੋ ਜਹ ਚਾਹੋ ਤੇਹ ਠਵਰ ਬਖਾਨੋ ਹਰ ਸ਼ਬਦ ਕੋ ਆਦ ਜੈ ਹਰ ਪਦ ਕਹਿ ਰਿਪ ਪਦ ਪੁਨ ਦਿਜੈ ਸਭ ਸ੍ਰੀ ਨਾਮ ਤੁਕ ਕੇ ਲਈਐ ਚਹੀਐ ਜਹਾਂ ਤਈ ਤੇ ਕਹੀਐ ਤਰ ਅਰਣੀ ਸ਼ਬਦ ਆਦ ਬਖਾਨੋ ਹਰ ਪਦ ਅੰਤ ਤਮਨ ਕੇ ਠਾਨੋ ਸਗਲ ਤੁਪਕ ਕੇ ਨਾਮ ਪਛਾਨੋ ਯਾ ਮੈਂ ਭੇਦ ਨਾਇਕ ਨਹੀਂ ਮਾਨੋ ਤਰਸੇ ਸੇ ਅਰਣੀ ਸ਼ਬਦਾਤ ਭਨਿਜੈ ਆਰ ਪਦ ਅੰਤ ਤਵਨ ਕੇ ਦਿਜੈ ਸਗਲ ਤੁਬ ਕੇ ਨਾਮ ਪਛਾਨੋ ਯਾ ਕੇ ਵਿਖੈ ਭੇਦ ਨਹੀਂ ਜਾਨੋ ਬਿਰਥ ਰਣੀ ਸ਼ਬਦਾਤ ਭਨਿਜੈ ਆਰ ਪਦ ਅੰਤ ਤਵਨ ਕੇ ਦਿਜੈ ਨਾਮ ਤੁਬ ਕੇ ਸਭ ਜੀ ਲਈ ਹੈ ਜੇ ਚਾਹੋ ਤੇ ਠਵਰ ਸੋ ਕਹੀਐ ਰਦਨੀ ਆਦ ਉਚਾਰਨ ਕੀਜੈ ਆਰ ਪਦ ਅੰਤ ਤਵਨ ਕੇ ਦੀਜੈ ਸਭ ਸ੍ਰੀ ਨਾਮ ਤੁਮਕ ਲਹਿ ਲੀਜੈ ਜੇ ਚਾਹੋ ਤੇ ਠਵਰ ਭਨੀਜੈ ਰਦਨ ਛੰਦਨੀ ਅਰਣੀ ਭਾਖੋ ਆਰਿਪਦ ਅੰਤ ਤਮਨ ਕੇ ਰਾਖੋ ਸਗਲ ਤੁਪਕ ਕੇ ਨਾਮ ਪਛਾਨੋ ਯਾ ਮੈਂ ਭੇਦ ਨਾਇਕ ਨਹੀਂ ਜਾਨੋ ਅੜਿਲ ਨਾਮ ਸਗਲ ਦੰਤਨ ਕੇ ਆਦ ਬਖਾਨੀਐ ਅਰਣੀ ਆਰਿਪਦ ਅੰਤ ਤਮਨ ਕੇ ਠਾਨੀਐ ਸਗਲ ਤੁਪਕ ਕੇ ਨਾਮ ਸੁਗਰ ਲਹਿ ਲੀਜੀਐ ਹੋ ਦੀਓ ਚਹੋ ਜੇ ਠਵਰ ਤਾਂ ਹੀ ਦੀਜੀਐ ਨਿਰਪਣੀ ਆਦ ਬਖਾਨਨ ਕੀਜੈ ਅਰਪਦ ਅੰਤ ਤਮਨ ਕੇ ਦੀਜੈ ਸਗਲ ਤੁਪਕ ਕੇ ਨਾਮ ਪਛਾਨੋ ਯਾ ਮੈਂ ਭੇਦ ਕਛੂ ਨਹੀਂ ਜਾਨੋ ਆਦ ਭੂਪਨੀ ਸ਼ਬਦ ਬਖਾਨੋ ਅਰਪਦ ਅੰਤ ਤਮਨ ਕੇ ਠਾਨੋ ਨਾਮ ਤੁਖ ਕੇ ਸਭ ਲਹਿ ਲੀਜੈ ਜੇ ਚਾਹੋ ਥੇ ਠਵਰ ਪਣੀਜੈ ਅੜਿਲ ਪ੍ਰਥਮ ਸੁਆਮਨੀ ਸ਼ਬਦ ਉਚਾਰਨ ਕੀਜੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਦੀਜੀਐ ਸਗਲ ਤੁਪਕ ਕੇ ਨਾਮ ਚਤਰ ਜੀ ਜਾਨੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਮਾਨੀਐ ਆਦੇ ਅਤਪਨੀ ਸ਼ਬਦ ਉਚਾਰਨ ਕੀਜੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਦੀਜੀਐ ਸਗਲ ਤੁਪਕ ਕੇ ਨਾਮ ਚਤੁਰ ਜੀ ਜਾਣੀਐ ਹੋ ਜਾ ਕੇ ਪੀਤਰ ਭੇਦ ਨਾਇਕ ਨਹੀਂ ਮਾਨੀਐ ਤਰ ਦ੍ਰਿੜਣੀ ਮੁਖ ਤੇ ਸ਼ਬਦਾਤ ਬਖਾਨੀਐ ਅਰਣੀ ਤਾਕੇ ਅੰਤ ਸ਼ਬਦ ਕੋ ਠਾਨੀਐ ਸਗਲ ਤੁਪਕ ਕੇ ਨਾਮ ਜਾਣ ਜੀ ਲੀਦੀਐ ਹੋ ਸੁਗਰ ਚਾਹੋ ਜੇ ਠਵਰ ਉਚਾਰਨ ਕੀਜੀਐ ਆਦ ਅਤਪਨੀ ਸ਼ਬਦ ਸੋ ਮੁਖ ਤੇ ਭਾਖਿਆ ਸਤਰ ਸ਼ਬਦ ਕੋ ਅੰਤ ਤਮਨ ਕੇ ਰਾਖਿਆ ਸਗਲ ਤੁਪਕ ਕੇ ਨਾਮ ਚਤੁਰ ਜੀ ਜਾਣੀਐ ਹੋ ਜਵਨ ਠਵਰ ਮੈਂ ਤਈਐ ਤਹੀ ਪਰਮਾਨੀਐ ਪਤਨੀ ਆਦ ਬਖਾਨ ਸਤਰਣੀ ਭਾਖਿਆ ਹੋਤ ਤੁਬਕੇ ਨਾਮ ਹਿਰਦੈ ਮੈਂ ਰਾਖਿਆ ਇਨਕੇ ਭੀਤਰ ਭੇਦ ਨਾਨਕ ਪਛਾਨੀਐ ਹੋ ਜਮਨ ਠੌਰ ਮੈਂ ਜਈਐ ਤਹੀ ਪਰਮਾਨੀਐ ਚਉਪਈ ਭੂਪ ਤਣੀ ਸਬਦਾਤ ਬਖਾਨੋ ਅਰਣੀ ਸ਼ਬਦ ਅੰਤ ਇਹ ਠਾਨੋ ਸਭ ਸ੍ਰੀ ਨਾਮ ਤੁਮਕ ਕੇ ਲਈਐ ਜਮਨੈ ਠਵਰ ਰੁਚੈ ਤਹ ਕਹੀਐ ਆਦ ਭੂਪਣੀ ਸ਼ਬਦ ਬਖਾਨੋ ਆਰਿ ਪਦ ਅੰਤ ਤਵਨ ਕੇ ਠਾਨੋ ਨਾਮ ਤੁਮਕ ਕੇ ਸਗਲ ਪਛਾਨੋ ਜੇ ਠਾਂ ਰੁਚੈ ਸੋ ਤਹੀ ਪਰਮਾਨੋ ਅੜਿਲ ਬਾਦ ਕਰਨੀ ਮੁਖ ਤੇ ਸਬਦਾਦ ਉਚਾਰਿਐ ਅਰਣੀ ਤਾਕੇ ਅੰਤ ਸ਼ਬਦ ਕੋ ਡਾਰੀਐ ਸਗਲ ਤੁਬਕੇ ਨਾਮ ਜਾਨ ਜੀ ਲੀਜੀਐ ਹੋ ਜਮਨ ਠਵਰ ਰੁਚ ਹੋਏ ਤਹੀ ਤੇ ਦੀਜੀਐ ਕਿੰਕਰਣੀ ਸ਼ਬਦ ਆਦ ਉਚਾਰਨ ਕੀਜੀਐ ਅਰਣੀ ਤਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਬਕ ਕੇ ਨਾਮ ਪਛਾਨ ਪ੍ਰਵੀਨ ਚਿਤ ਹੋ ਜੇ ਚਾਹੋ ਇਹ ਨਾਮ ਦਿਹੋ ਪੀਤਰ ਕਵਿਤ ਚਉਪਈ ਅਨਚਰਨੀ ਸਬਦਾਦ ਉਚਰੀਐ ਹਰ ਪਦ ਅੰਤ ਤਮਨ ਕੇ ਡਰੀਐ ਸਭ ਸ੍ਰੀ ਨਾਮ ਤੁਕ ਕੇ ਲਈਐ ਕੁਚਰੋ ਤਹ ਠਵਰ ਜਿਹ ਚਈਐ ਅੜਿਲ ਆਦ ਅਨਗੁਨੀ ਸਬਦ ਉਚਾਰਨ ਕੀਦੀਐ ਹਨਣੀ ਤਾਕੇ ਅੰਤ ਸ਼ਬਦ ਕੋ ਦੀਦੀਐ ਸਗਲ ਕੇ ਨਾਮ ਸੁਗਰ ਲਹਿ ਲੀਦੀਐ ਹੋ ਜਹ ਜਹ ਸਬਦ ਤਹੀਜੈ ਤਹ ਤਾ ਦੀਦੀਐ ਕਿੰਕਰਣੀ ਮੁਖਤੇ ਸਬਦਾਦ ਉਚਾਰੀਐ ਮਥਨੀ ਤਾਕੇ ਅੰਤ ਸ਼ਬਦ ਕੋ ਡਾਰੀਐ ਸਗਲ ਤੁਬਕ ਕੇ ਨਾਮ ਸੁਗਰ ਜੀ ਜਾਨ ਲੈ ਹੋ ਜਮਨ ਠਵਰ ਮੋ ਚਹੁ ਤਈ ਏ ਸ਼ਬਦ ਦੈ ਦੋਹਰਾ ਪ੍ਰਤਨਾ ਆਦਿ ਉਚਾਰ ਕੈ ਆਰ ਪਦ ਅੰਤ ਉਚਾਰ ਸਭ ਸ੍ਰੀ ਨਾਮ ਤੁਖੰਗ ਕੇ ਲੀਜੈ ਸੋ ਕਬ ਸੁਧਾਰ ਤੁਜਨੀ ਆਦ ਬਖਾਨ ਕੈ ਆਰ ਪਦ ਭਾਖੋ ਅੰਤ ਸਭ ਸ੍ਰੀ ਨਾਮ ਤੁਖੰਗ ਕੇ ਨਿਕਸ ਚਲੈ ਅਨੰਤ ਆਦ ਬਾਹਨੀ ਸ਼ਬਦ ਕੈ ਅੰਤ ਸਤਰ ਪਦ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਵੀਨ ਕਾਮ ਆਸ ਸਭ ਦੋਚਰ ਕੈ ਆਰਪਾ ਦੇ ਅੰਸੋ ਦੇਹੋ ਨਾਮ ਤੁਖ ਕੇ ਹੋਤ ਹੈ ਚੀਨ ਚਤੁਰ ਚਿਤ ਲੇਹੋ ਕਾਮ ਆਸ ਸਭ ਦੋਚਰ ਕੈ ਆਰਪਾ ਪਦ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਸੁਜਾਨ ਆਦ ਬਰੂਥਨ ਸ਼ਬਦ ਕੈ ਅੰਤ ਸਤਰ ਪਦ ਦੀਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਪ੍ਰਵੀਨ ਸੈਨਾ ਆਦ ਬਖਾਨ ਕੈ ਆਰਪਾ ਪਦ ਅੰਤ ਬਖਾਨ ਨਾਮ ਤੁਖ ਕੇ ਹੋਤ ਹੈ ਲੀਜੋ ਸਮਝ ਸੁਜਾਨ ਤਨੁਨੀ ਆਦ ਬਖਾਨ ਕੈ ਅਰਨੀ ਅੰਤ ਬਖਾਨ ਨਾਮ ਤੁਕੇ ਹੋਤ ਹੈ ਲੀਜੋ ਸਮ ਸੁਜਾਨ ਅੜਿਲ ਆ ਧਰਖਨੀ ਸ਼ਬਦ ਉਚਾਰਨ ਕੀਜੀਐ ਸਤਰ ਸ਼ਬਦ ਕੋ ਅੰਤ ਤਮਨ ਕੇ ਦੀਜੀਐ ਸਗਲ ਤੁਪਕ ਕੇ ਨਾਮ ਚਤੁਰ ਜੀ ਜਾਨੀਐ ਹੋ ਜਾ ਕੇ ਭੀਤਰ ਭੇਦ ਨਾ ਨਾਇਕ ਪ੍ਰਮਾਨੀਐ ਕੋਵੰਡਨੀ ਸ਼ਬਦ ਕੋ ਆਦ ਉਚਾਰੀਐ ਤਾ ਕੇ ਅੰਤ ਸ਼ਬਦ ਕੋ ਡਾਰੀਐ ਸਗਲ ਤੁਪਕ ਕੇ ਨਾਮ ਜਾਣ ਜੀ ਲੀਜੀਐ ਹੋ ਜਾਂ ਸ਼ਬਦ ਏ ਚਉ ਤਹੀਂ ਤੇ ਦੀਜੀਐ ਚੌਪਈ ਇਕ ਵਾਸਨੀ ਪਦਾਦ ਭਨੀਜੈ ਅਰਨੀ ਅੰਤ ਸ਼ਬਦ ਤਿਹ ਦੀਜੈ ਸਗਲ ਕੇ ਨਾਮ ਲਹਿਜੈ ਜਹ ਚਾਹੋ ਤੇ ਠਵਰ ਪਣੀਜੈ ਕਾਰ ਮੁਕਨੀ ਸ਼ਬਦ ਆਦ ਉਚਰੀਐ ਅਰਨੀ ਸ਼ਬਦ ਅੰਤ ਤੇ ਧਰੀਐ ਸਗਲ ਤੁਬਕ ਕੇ ਨਾਮ ਪਛਾਨੋ ਜਹ ਚਾਹੋ ਤੇ ਠਵਰ ਬਖਾਨੋ ਰਿਪ ਸੰਤਾਪਨੀ ਆਦ ਬਖਾਨੋ ਅਰਨੀ ਸ਼ਬਦ ਅੰਤ ਤੇ ਠਾਨੋ ਸਗਲ ਤੁਬਕ ਕੇ ਨਾਮ ਲਹੀਜੈ ਜਾਵੈ ਭੇਦ ਨਾਇਕ ਨਹੀਂ ਕੀਜੈ ਰਿਪ ਖੰਡਨਣੀ ਆਤਮ ਨਿਜੈ ਅਰਨੀ ਸ਼ਬਦ ਅੰਤ ਤਿਹ ਦਿਜੈ ਸਗਲ ਤੁਮਕ ਕੇ ਨਾਮ ਪਛਾਨੋ ਜਹ ਤਾ ਮਿਲ ਸੁਖ ਰੂਚ ਪਖਾਨੋ ਦੁਸ਼ਟ ਦਾਹਨੀ ਆਤਮ ਨਿਜੈ ਅਰਨੀ ਸ਼ਬਦ ਅੰਤ ਤਿਹ ਦਿਜੈ ਨਾਮ ਤੁਮਕ ਕੇ ਤੁਮ ਲਖ ਭਾਵੋ ਜਹ ਚਾਹੋ ਤੇ ਠਵਰ ਬਤਾਵੋ ਰਿਪ ਕਾਇਣੀ ਪਦਾਦ ਵਿਖਾਨੋ ਅਰਨੀ ਸ਼ਬਦ ਅੰਤ ਤੇ ਠਾਨੋ ਨਾਮ ਤੁਮਕ ਕੇ ਸਗਲ ਹੀ ਜੈ ਜੌਨ ਠਵਰ ਤਹੀਐ ਤਹ ਦੀਜੈ ਅੜਿਲ ਆਚ ਆਪਣੀ ਸ਼ਬਦ ਉਚਾਰਨ ਐ ਅਰਣੀ ਤਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਪਕ ਕੇ ਨਾਮ ਸੁਰ ਲਹਿ ਐ ਹੋ ਜਾਂ ਚਾਹੀਐ ਸ਼ਬਦ ਸੋ ਤਾਹ ਤਹ ਦੀਜੀਐ ਪ੍ਰਤੰਚਨੀ ਸ਼ਬਦ ਕੋ ਆਦ ਬਖਾਨੀਐ ਅਰਣੀ ਤਾਕੇ ਅੰਤ ਸ਼ਬਦ ਕੋ ਠਾਨੀਐ ਸਗਲ ਤੁਪਕ ਕੇ ਨਾਮ ਜਾਣ ਜੀ ਐ ਹੋ ਕਉ ਸੰਗ ਸਭ ਠੌਰ ਨ ਗਣਤੀ ਕੀਜੀਐ ਛੰਦ ਰੋ ਸਤਰ ਭੰਜਣ ਆਦ ਬਖਾਨ ਰਿਵ ਸ਼ਬਦ ਬਹੁਰ ਪਰਮਾਨ ਸਭ ਨਾਮ ਤੁਮਕ ਪਛਾਨ ਨਹਿ ਭੇਦ ਜਾ ਮਹਿ ਜਾਨ ਚਉਪਈ ਹਰ ਸਕਤਨ ਪਦ ਆਦ ਪਣੀਜੈ ਅਰਨੀ ਸ਼ਬਦ ਅੰਤ ਤਿਹ ਦਿਜੈ ਨਾਮ ਤੁਮਕ ਕੇ ਸਕਲ ਲਹੀਜੈ ਜਹੀ ਠਵਰ ਚਈਐ ਤਹ ਦੀਜੈ ਅੜਿਲ ਬਿਸਕ ਬਰਸਣੀ ਆਦ ਉਚਾਰਨ ਕੀਜੀਐ ਅਰਣੀ ਤਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਪਕ ਕੇ ਨਾਮ ਚਤਰ ਜੀ ਜਾਨੀਐ ਹੋ ਕਾਬ ਕਵਿਤ ਕੇ ਭੀਤਰ ਸਦਾ ਪਰਮਾਨੀਐ ਚਉਪਈ ਬਾਣ ਬਰਖਣੀ ਆਦ ਉਚਰੀਐ ਅਰਣੀ ਸਬਦ ਅੰਤ ਤਿਹ ਧਰੀਐ ਸਗਲ ਤੁਬਕ ਕੇ ਨਾਮ ਲਹੀਜੈ ਜਿਹ ਚਾਹੋ ਤੇ ਠਵਰ ਪਣੀਜੈ ਅੜਿਲ ਆਦ ਬਾਣਣੀ ਸਬਦ ਹੈ ਭੂਲ ਬਖਾਨੀਐ ਅਰਣੀ ਤਾਕੇ ਅੰਤ ਸਬਦ ਕੋ ਠਾਨੀਐ ਨਾਮ ਤੁਬਕ ਕੇ ਸਗਲ ਜਾਣ ਜੀ ਲੀਜੀਐ ਹੋ ਜਹ ਚਾਹੋ ਤਾ ਸ਼ਬਦ ਤਹੀ ਤੇ ਦੀਜੀਐ ਚਉਪਈ ਆਦ ਪੰਚਨੀ ਸ਼ਬਦ ਬਖਾਨੋ ਮਥਨੀ ਸ਼ਬਦ ਅੰਤ ਤੇ ਠਾਨੋ ਸਭ ਸ੍ਰੀ ਨਾਮ ਤੁਮਕ ਕੇ ਲਹੀਐ ਰੁਚ ਜੇ ਜਹੀਂ ਤਹੀਂ ਤੇ ਕਹੀਐ ਕੋ ਵੰਡਜਨੀ ਆਦ ਉਚਰੀਐ ਮਥਨੀ ਅੰਤ ਸ਼ਬਦ ਤੇ ਧਰੀਐ ਸਭ ਸ੍ਰੀ ਨਾਮ ਤੁਮਕ ਕੇ ਜਾਣਾਓ ਜਹ ਰੁਚੈ ਤੇ ਤਹੀ ਬਖਾਨਾਓ ਇਕ ਆਸ ਜਨੀ ਆਤਮਨੀ ਜੈ ਮਥਨੀ ਅੰਤ ਸ਼ਬਦ ਤੇ ਦੀਜੈ ਸਗਲ ਤੁਮਕੇ ਨਾਮ ਲਹੀਜੈ ਜਮਨ ਠਵਰ ਚਈਐ ਤਹ ਦੀਜੈ ਅੜਿਲ ਕਾਰ ਮੁਕਜਨੀ ਪਦ ਕੋ ਪ੍ਰਥਮ ਉਚਾਰਿਐ ਅਰਣੀ ਤਾ ਕੇ ਅੰਤ ਸ਼ਬਦ ਕੋ ਡਾਰੀਐ ਸਗਲ ਤੁਬਕੇ ਨਾਮ ਸੁਗਰ ਲਹਿ ਲੀਦੀਐ ਹੁਕਮਿਤ ਕਾਮ ਮੈਂ ਚਾਹੋ ਤਹਾਂ ਤੇ ਦੀਦੀਐ ਰਿਪ ਤਾਪਨੀ ਸ਼ਬਦੈ ਆਦਿ ਉਚਾਰੀਐ ਅਰਣੀ ਤਾ ਕੇ ਅੰਤ ਸੋ ਪਦ ਕੋ ਡਾਰੀਐ ਸਗਲ ਤੁਬਕੇ ਨਾਮ ਸੁਬੁੱਧ ਪਛਾਨੀਐ ਹੋ ਜਾਹ ਚਾਹੋ ਤਹ ਦੇਹੋ ਨ ਸੰਕਾ ਮਾਨੀਐ ਆਚ ਆਪਣੀ ਮੁਖ ਤੇ ਸ਼ਬਦ ਬਖਾਨੀਐ ਮਥਨੀ ਤਾ ਕੇ ਅੰਤ ਸ਼ਬਦ ਕੋ ਠਾਨੀਐ ਸਗਲ ਤੁਬਕ ਕੇ ਨਾਮ ਸੁਬੁੱਧ ਲਹਿ ਲੀਜੀਐ ਹੋ ਜਾ ਚਾਹੋ ਤੇ ਠਬਰ ਉਚਾਰਨ ਕੀਜੀਐ ਪੰਚ ਧਰਨਨੀ ਆਦ ਉਚਾਰਨ ਕੀਜੀਐ ਮਥਨੀ ਤਾ ਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਬਕ ਕੇ ਨਾਮ ਸੁਬੁੱਧ ਪਛਾਨੀਐ ਹੋ ਜਾ ਕੇ ਭੀਤਰ ਭੇਦ ਨਾਇਕ ਨਹੀਂ ਮਾਨੀਐ ਚਉਪਈ ਆਸ ਫਿਰਦਣੀ ਸ਼ਬਦ ਬਖਾਨੋ ਮਥਨੀ ਸ਼ਬਦ ਅੰਤ ਤੇ ਠਾਨੋ ਸਭ ਸ੍ਰੀ ਨਾਮ ਤੁਮ ਕੇ ਲਈਐ ਜੇ ਠਾਂ ਰਚੈ ਤਹੀਂ ਤੇ ਕਹੀਐ ਅੜਿਲ ਬਲਵਣੀ ਸ਼ਬਦ ਆਦ ਕੀ ਜੀਐ ਅਰਣੀ ਧਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਪਕ ਕੇ ਨਾਮ ਚਤਰ ਚਿਤ ਜਾਨੀਐ ਹੋ ਜਾ ਕੇ ਭੀਤਰ ਭੇਦ ਨ ਰਹਿਕ ਪ੍ਰਮਾਨੀਐ ਚਉਪਈ ਸਾਖਾ ਇਨਨੀ ਆਦ ਉਚਰੀਐ ਅਰਣੀ ਸ਼ਬਦ ਅੰਤ ਤੇ ਧਰੀਐ ਨਾਮ ਤੁਪਕ ਕੇ ਸਗਲ ਲਿਹਿਜੈ ਜਿਹ ਚਈਐ ਤੇ ਠਵਰ ਪੁਣਿਜੈ ਪ੍ਰੀਤ ਮਨੀ ਪਦ ਆਦ ਬਖਾਨੀਐ ਮਥਨੀ ਅੰਤ ਤਵਨ ਕੇ ਠਾਨੀਐ ਸਗਲ ਤੁਪਕ ਕੇ ਨਾਮ ਪਛਾਨੋ ਯਾ ਮੈਂ ਨੈਕ ਨਾ ਮਿਥਿਆ ਜਾਨੋ ਅੜਿਲ ਆਸੋ ਜਨਨੀ ਸ਼ਬਦ ਉਚਾਰਨ ਕੀਜੀਐ ਮਥਨੀ ਤਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਪਕ ਕੇ ਨਾਮ ਸੁਬੁੱਧ ਜੀ ਜਾਣੀਐ ਹੋ ਜਾ ਕੇ ਭੀਤਰ ਭੇਦ ਤਨਕ ਨਹੀਂ ਮਾਨੀਐ ਪ੍ਰਥਮ ਸੋ ਹਿਰਦਨੀ ਮੁਖ ਤੇ ਸ਼ਬਦ ਉਚਾਰੀਐ ਅਰਣੀ ਤਾਕੇ ਅੰਤ ਬਹੁਰ ਪਦ ਡਾਰੀਐ ਸਗਲ ਤੁਪਕ ਕੇ ਨਾਮ ਚਤੁਰ ਜਿਤ ਮਾਜ ਲਾਹੋ ਹੋ ਕਵਿਤ ਕਾਵ ਮੈਂ ਰੁਚੈ ਤਹੀਂ ਤੇ ਨਾਮ ਕਹੋ ਚਉਪਈ ਮਾਨੁਖਨੀ ਸ਼ਬਦਾਤ ਪਣੀਜੈ ਅਰਣੀ ਅੰਤ ਸ਼ਬਦ ਤਿਹ ਦੀਜੈ ਸਗਲ ਤੁਪਕ ਕੇ ਨਾਮ ਪਛਾਨੋ ਚਹੋ ਜਹਾਂ ਸਭ ਠਵਰ ਬਖਾਨੋ ਆਦ ਮਰਤਣੀ ਸ਼ਬਦ ਬਖਾਨੋ ਅੰਤਕ ਸ਼ਬਦ ਅੰਤ ਤੇ ਠਾਨੋ ਨਾਮ ਤੁਪਕ ਕੇ ਸਭ ਲਹਿ ਜੈ ਜੇ ਚਾਹੋ ਤੇ ਠਵਰ ਭਣੀਜੈ ਆਦ ਮਾਨੁਨੀ ਸ਼ਬਦ ਬਖਾਨੋ ਤਾ ਕੇ ਮਥਨੀ ਅੰਤ ਸੋ ਠਾਨੋ ਨਾਮ ਤੁਮਕ ਕੋ ਸਭ ਲੈ ਲਿਜੈ ਜੇ ਚਾਹੋ ਤੇ ਠਵਰ ਪਣੀਜੈ ਮਾਨ ਖਿਆਨੀ ਪਦਾਤ ਜੈ ਅੰਤ ਸ਼ਬਦ ਮਥਨੀ ਤੇ ਦੀਜੈ ਨਾਮ ਤੁਖ ਕੇ ਸਗਲ ਲਹੀਜੈ ਰੁਤੇ ਜਹਾਂ ਤੇ ਠਵਰ ਪਣੀਜੈ ਨਰਣੀ ਆਦ ਉਚਾਰਨ ਕੀਜੈ ਅਰਣੀ ਅੰਤ ਸਭ ਤਿਹ ਦੀਜੈ ਸਭ ਸ੍ਰੀ ਨਾਮ ਤੁਖ ਕੇ ਜਾਣੋ ਯਾ ਮੈਂ ਭੇਦ ਨ ਨਾਇਕ ਪਰਮਾਨਹੁ ਮਾਨਵਨੀ ਸਬਦਾਤ ਪਣੀਜੈ ਕੇ ਅੰਤ ਸਤਰ ਪਦ ਦਿਜੈ ਨਾਮ ਤੁਖ ਕੇ ਸਗਲ ਲਹੀਜੈ ਸਭਾ ਮਦ ਬਿਨ ਸੰਕ ਕੀਜੈ ਅੜਿਲ ਪ੍ਰਿਥੀ ਰਾਟਣੀ ਆਦ ਉਚਾਰਨ ਦੀਐ ਅਰਣੀ ਤਾਕੇ ਅੰਤ ਸ਼ਬਦ ਕੋ ਦੀਜੀਐ ਸਗਲ ਤੁਕ ਕੇ ਨਾਮ ਜਾਣ ਜੀ ਦੀਐ ਹੋ ਇਨ ਕੇ ਕਾਹਤ ਨਾ ਸੰਕਾ ਮਨ ਮੈਂ ਚਉ ਚਉਪਈ ਛੇਤੜੀ ਸਣੀ ਪਦਾਤ ਬਣੀਜੈ ਅਰਣੀ ਪਦ ਕੋ ਪੌਰ ਕਹੀ ਜੈ ਨਾਮ ਤੁਕ ਕੇ ਸਗਲ ਬਖਾਨ ਨਾ ਹੋ ਸਗਲ ਸਭਾ ਮੈਂ ਪ੍ਰਗਟ ਪ੍ਰਮਾਨ ਨਾ ਹੋ ਛਤਰ ਸਣੀ ਸਬਦਾਤ ਬਣੀਜੈ ਅੰਤ ਸ਼ਬਦ ਮਥਨੀ ਤੇ ਜੈ ਸਗਲ ਤੁਕ ਕੇ ਨਾਮ ਪਛਾਨ ਨਾ ਹੋ ਜਾ ਮੈਂ ਭੇਦ ਲੈਕ ਨਹੀਂ ਜਾਣਾਉ ਛਮ ਇਸਨੀ ਸ਼ਬਦ ਆਦ ਉਚਾਰੋ ਮਥਨੀ ਸ਼ਬਦ ਅੰਤ ਤੇ ਡਾਰੋ ਨਾਮ ਤੁਕੇ ਸਭ ਲੈ ਲੀਜੈ ਸਦਾ ਸੁਣਤ ਬੁੱਧ ਜਨਨ ਪਨੀਜੈ ਰੂਹਾਮਲ ਛੰਦ ਤਰਤ ਇਸਨੀ ਆਦ ਬਖਾਨ ਅਰ ਸ਼ਬਦ ਅੰਤ ਪਰਮਾਨ ਸਭ ਚੀਨ ਨਾਮ ਤੁਫੰਗ ਸਭ ਠਵਰ ਪਰੋ ਨਿਸੰਗ ਅੜਿਲ ਤਵਲ ਤਰਸਣੀ ਪਦ ਕੋ ਪ੍ਰਥਮ ਉਚਾਰਿਐ ਅਰਣੀ ਤਾ ਕੇ ਅੰਤ ਸ਼ਬਦ ਕੋ ਡਾਰਿਐ ਅਮਿਤ ਤੁਮਕ ਕੇ ਨਾਮ ਚਤੁਰ ਲੈ ਲੀਜੀਐ ਹੋ ਸਗਲ ਬੁੱਧ ਜਨ ਸੁਣ ਤੋ ਉਚਾਰਨ ਕੀਜੀਐ ਚਉਪਈ ਆਦ ਬਖਾਨੋ ਆਦਮਖਾਨੋ ਅਰਪਦ ਅੰਤ ਤਮਨ ਕੇ ਠਾਨੋ ਨਾਮ ਤੁਮਕ ਕੇ ਸਭ ਲੈ ਲੀਜੈ ਸਗਲ ਸਵਾ ਕੇ ਸੁਣਤ ਪਨੀਜੈ ਸੁਣੀ ਆਦ ਬਖਾਨੋ ਮਥਨੀ ਸਬਦ ਅੰਤ ਤੇ ਠਾਨੋ ਨਾਮ ਤੁਮਕ ਕੇ ਸਗਲ ਪਛਾਨੀਐ ਸਗਲ ਬੁੱਧ ਜਨ ਸੁਣਤ ਬਖਾਨੀਐ ਅੜਿਲ ਆਦ ਧਵਲ ਇਸਨੀ ਆਦ ਬਖਾਨੀਐ ਤਾਕੇ ਅਰਣੀ ਅੰਤ ਸ਼ਬਦ ਕੋ ਠਾਨੀਐ ਸਗਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ਹੋ ਗੁਣੀ ਜਨਨ ਕੀ ਸਭਾ ਉਚਾਰਨ ਕੀ ਜੀਐ ਪ੍ਰਥਮ ਬ੍ਰਿਖਵਣੀ ਇਸਨੀ ਸ਼ਬਦ ਉਚਾਰੀਐ ਮਥਨੀ ਤਾਕੇ ਅੰਤ ਸ਼ਬਦ ਕੋ ਡਾਰੀਐ ਸਗਲ ਤੁਪਕ ਕੇ ਨਾਮ ਚੀਨ ਲੈ ਚਤੁਰ ਚਿਤ ਹੋ ਕਾਵ ਕਥਾ ਮੈਂ ਦੀਜੈ ਔ ਭੀਤਰ ਕਵਿਤ ਗਾਵਸ ਇਸਨੀ ਸ਼ਬਦ ਹੈ ਆਦ ਵਿਚਾਰੀਐ ਅਰਣੀ ਤਾਕੇ ਅੰਤ ਸ਼ਬਦ ਕੋ ਡਾਰੀਐ ਸਗਲ ਤੁਪਕ ਕੇ ਨਾਮ ਸੁਗਰ ਲੈ ਲੀਜੀ ਹੈ ਉਹ ਕਵਿਤ ਕਾਵ ਕੇ ਬੀਚ ਨਿਡਰ ਹੋਏ ਦੀਜੀ ਹੈ ਭੂ ਵਿਸਣੀ ਪਦ ਪ੍ਰਥਮ ਉਚਾਰਨ ਕੀਜੀ ਹੈ ਮਥਨੀ ਤਾਕੇ ਅੰਤ ਸ਼ਬਦ ਕਹੋ ਦੀਜੀ ਹੈ ਸਗਲ ਤੁਪਕ ਕੇ ਨਾਮ ਜਾਣ ਜੀ ਲੀਜੀ ਹੈ ਹੋ ਜਮਨ ਠਵਰ ਮੈਂ ਚਹੀਐ ਤਹ ਤੇ ਦੀਜੀ ਹੈ ਚਉਪਈ ਉਰ ਵਿਸਨੀ ਸਬਦਾਤ ਜੈ ਮਥਨੀ ਅੰਤ ਸਬਦ ਤਿਹ ਦਿਜੈ ਸਗਲ ਤੁਪਕ ਕੇ ਨਾਮ ਜੈ ਸਰਵ ਠਵਰ ਬਿਨ ਸੰਕ ਜੈ ਜਗ ਤੀਸਣੀ ਪਦਾਤ ਬਖਾਨੋ ਅੰਤ ਸ਼ਬਦ ਮਥਨੀ ਤੇ ਠਾਨੋ ਸਗਲ ਤੁਬਕੇ ਨਾਮ ਪਛਾਨੋ ਜਾ ਮੈਂ ਭੇਦ ਰਤੀ ਨਾ ਪ੍ਰਮਾਨੋ ਤੇਸਨੀ ਆਦ ਉਚਰਿਐ ਅਰਨੀ ਸ਼ਬਦ ਅੰਤ ਤੇ ਧਰਿਐ ਨਾਮ ਤੁਬਕੇ ਸਭ ਲੈ ਲਿਜੈ ਸਭਨ ਸੁਣਤ ਬਿਨ ਸੰਕ ਪਣੀਜੈ ਅੜਿਲ ਬਸੁਧੇਸਨੀ ਸ਼ਬਦ ਕੋ ਆਦ ਉਚਾਰਿਐ ਤਾਕੇ ਮਥਨੀ ਅੰਤ ਸ਼ਬਦ ਕੋ ਡਾਰਿਐ ਸਗਲ ਤੁਬਕੇ ਨਾਮ ਚਤੁਰਚਿਤ ਚੀਨ ਲੈ ਹੋ ਜਮਨ ਠਵਰ ਮੈਂ ਚਾਹੋ ਤਹੀ ਤੇ ਸ਼ਬਦ ਦਾ ਬੈ ਸੁੰਧਰਾ ਏਸਨੀ ਆਦ ਬਖਾਨੀਐ ਹਰਣੀ ਤਾਕੇ ਅੰਤ ਸਬਦ ਕੋ ਠਾਨੀਐ ਨਾਮ ਤੁਮਕ ਕੇ ਜਾਨ ਚਤੁਰ ਜੀ ਲੀਜੀਐ ਹੋ ਜਮ ਠਵਰ ਮੇ ਚਹੁ ਤਹੀ ਤੇ ਦੀਜੀਐ ਬਸਮਤ ਏਸਨੀ ਪ੍ਰਥਮ ਸ਼ਬਦ ਕੋ ਭਾਖੀਐ ਅਰਣੀ ਤਾਕੇ ਅੰਤ ਬਹੁਰ ਪਦ ਰਾਖੀਐ ਨਾਮ ਤੁਮਕ ਕੇ ਚਤੁਰ ਸਗਲ ਜੀ ਜਾਨੀਐ ਹੋ ਜਹਾਂ ਜਹਾਂ ਚਈਐ ਪਦ ਤਹੀ ਬਖਾਨੀਐ ਚਉਪਈ ਸਾ ਮੁੰਦਰਣੀ ਏਸਨੀ ਕਹੀਐ ਅਰਣੀ ਅੰਤ ਸ਼ਬਦ ਕਹੋ ਗਈਐ ਨਾਮ ਤੁਪਕ ਕੇ ਲਿਹੁ ਸੁਜਾਨ ਜਨ ਆਪਣੇ ਆਪਣੇ ਬੀਜ ਸਗਲ ਮਨ ਸਾਮੁੰਦਰਣੀ ਏਸਣੀ ਭਾਖੋ ਅਰਨੀ ਸ਼ਬਦ ਅੰਤ ਤੇ ਰਾਖੋ ਨਾਮ ਤੁਪਕ ਕੇ ਸਗਲ ਜੈ ਸਗਲ ਸੋ ਕਬ ਜਨ ਸੁਣਤ ਜੈ ਅਚਲਾ ਇਸਨੀ ਆਤਮਣੀ ਜੈ ਮਥਨੀ ਸਬਦ ਅੰਤ ਦੇਹ ਦੀਜੈ ਸਗਲ ਤੁਪਕ ਕੇ ਨਾਮ ਲਹੀ ਜੈ ਜਮਨ ਠਵਰ ਚਈਐ ਤਾਹ ਦੀਜੈ ਵਿਪਲੀਸਨੀ ਪਦਾਦ ਉਚਾਰੋ ਅਰਨੀ ਸਬਦ ਅੰਤ ਤੇ ਧਾਰੋ ਸਗਲ ਤੁਬਕੇ ਨਾਮ ਪਛਾਨੋ ਯਾ ਮੈਂ ਭੇਦ ਨਾ ਰੰਚਕ ਜਾਨੋ